ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਭਾਏ ਜਿਨ ਕੈ ਹਿਰਦੇ ਹਰ ਵਸੈ ਹਉ ਮੈਂ ਰੋਗ ਗਵਾਈ ਬ੍ਰਾਹਮਣ ਉਹ ਨੇ ਜਿਹੜੇ ਬ੍ਰਹਮ ਨਾਲ ਜੁੜੇ ਹੋਏ ਨੇ ਜਿਹੜਾ ਬ੍ਰਹਮ ਦਾ ਗਿਆਨ ਹੈ ਜਿਹੜਾ ਆਪਣੇ ਅੰਦਰ ਜਿਹਨਾਂ ਨੇ ਬ੍ਰਹਮ ਜਾਣ ਲਿਆ ਪਛਾਣ ਲਿਆ ਉਹ ਬ੍ਰਾਹਮਣ ਨੇ ਇੱਕ ਸ਼ਰਤ ਹੋਰ ਹੈ ਜਾਣਣ ਦੇ ਤੋਂ ਬਾਅਦ ਜੇ ਚੱਲੈ ਸਤਿਗੁਰ ਭਾਏ ਤਾਂ ਨੇ ਬ੍ਰਾਹਮਣ ਜੇ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਦੇ ਨੇ ਜੇ ਭਾਣੇ ਨਹੀਂ ਚੱਲਦੇ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਣ ਨਾਲ ਬ੍ਰਾਹਮਣ ਨੇ ਜਿਹੜੇ ਨਹੀਂ ਚੱਲਦੇ ਉਹ ਬ੍ਰਾਹਮਣ ਨਹੀਂ ਹੈ ਪੰਡਤ ਹੋ ਸਕਦੇ ਨੇ ਬ੍ਰਾਹਮਣ ਨਹੀਂ ਹੋ ਸਕਦੇ ਜਿਨ ਕੇ ਹਿਰਦੇ ਹਰ ਵਸੈ ਜਿਨ੍ਹਾਂ ਨੂੰ ਹਰ ਦਾ ਵਿਸ਼ਵਾਸ ਹੋ ਜਾਂਦਾ ਹੈ ਹਉਮੈ ਰੋਗ ਵਾਇਓ ਨਾ ਹਉਮੈ ਰੋਗ ਚਲਾ ਜਾਂਦਾ ਹਉਮੈ ਰੋਗ ਨਹੀਂ ਰਹਿੰਦਾ ਉਹਨਾਂ ਦੇ ਹਾਂਜੀ ਗੁਣ ਰਵੈ ਗੁਣ ਸੰਗਰੈ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ ਆ ਜੇ ਰੱਬ ਦੇ ਨੇ ਗੁਣ ਇਕੱਠੇ ਕਰਦੇ ਨੇ ਸੰਗਤ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲਾ ਲੈਂਦੇ ਨੇ ਉਹਨਾਂ ਦੇ ਇੱਕ ਪਾਣ ਇੱਕ ਚਿਤ ਹੋ ਜਾਂਦੇ ਨੇ ਇਸ ਜਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਹੁਤ ਘੱਟ ਨੇ ਜਗ ਦੇ ਬਿਰਲੇ ਬ੍ਰਹਮ ਬਿੰਦੈ ਚਿਤ ਲਾਏ ਅੰਤਰ ਆਤਮਾ ਕਰਕੇ ਬ੍ਰਹਮ ਦੇ ਨਾਲ ਜੁੜੇ ਰਹਿੰਦੇ ਨੇ ਬ੍ਰਹਮ ਲੀਨ ਰਹਿੰਦੇ ਨੇ ਉਹ ਬਹੁਤ ਹੀ ਘੱਟ ਨੇ ਇਸ ਰਾਤ ਜਿਹੜੇ ਇੱਕ ਮਨ ਵਿੱਚ ਰਹਿੰਦੇ ਨੇ ਨਾਨਕ ਇਹ ਵੀ ਹਰ ਭਜੋ ਇੱਕ ਮਨ ਹੋਏ ਹਾਂਜੀ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਨਾਨਕ ਕਹਿੰਦਾ ਜਿਨ੍ਹਾਂ ਨੂੰ ਹਰ ਸੱਚਾ ਨਦਰ ਕਰੇ ਕਿਰਪਾ ਕਰੇ ਜਿਨ੍ਹਾਂ ਤੇ ਫਿਰ ਕਿ ਸੇ ਨਾਮ ਰਹੇ ਲਿਵ ਲਾਏ ਉਹ ਨਾਮ ਨਾਲ ਉਹ ਹੁਕਮ ਨਾਲ ਜੁੜ ਜਾਂਦੇ ਨੇ ਬਲਾਵਲ ਲੱਗਦੇ ਧਨੀ ਹੁੰਦੇ ਨੇ ਉਹੀ ਬਿਲਾਵਲ ਰਾਗ ਗਾ ਰਹੇ ਨੇ ਜੀ ਗਾ ਰਹੇ ਨੇ ਆ ਗਾ ਸਕਦੇ ਨੇ ਠੀਕ ਹੈ ਜੀ ਮਹੱਲਾ ਤੀਜਾ ਸਤਗੁਰ ਕੀ ਸੇਵਨਾ ਕੀਤੀਆਂ ਸ਼ਬਦਾਂ ਲੱਗੋ ਭਾਉ ਹਮ ਮੈਂ ਰੋਗ ਕਮਾਵਣਾ ਅਤ ਦੀਰਗ ਬਹੁ ਸੁਆਉ ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਹੀ ਨਹੀਂ ਇਸਲੇ ਪਾਸੇ ਗਏ ਹੀ ਨਹੀਂ ਸ਼ਬਦਾਂ ਲਾਗੋ ਭਾਉ ਆ ਜਿਹੜਾ ਗੁਰਬਾਣੀ ਹੈ ਸ਼ਬਦ ਹੈ ਗੁਰ ਉਪਦੇਸ਼ ਹੈ ਇਹਦੇ ਨਾਲ ਪ੍ਰੇਮ ਹੀ ਨਹੀਂ ਲੱਗਿਆ ਉਹਨਾਂ ਦਾ ਇਹਦੀ ਭੁੱਖੇ ਨਹੀਂ ਉਹਨਾਂ ਦੇ ਅੰਦਰ ਹਉਮੈ ਰੋਗ ਕਮਾਉਣਾ ਉਹਨਾਂ ਨੂੰ ਕੀ ਕਮਾਈ ਕਰਦੇ ਨੇ ਹਉਮੈ ਰੋਗ ਦੀ ਹਉਮੈ ਦਾ ਰੋਗ ਵੱਧਾ ਰਹਿੰਦਾ ਉਹਨਾਂ ਦਾ ਵਾਧਾ ਹੁੰਦਾ ਹਉਮੈ ਦੇ ਰੋਗ ਤੋਂ ਉਹਨਾਂ ਦਾ ਹੋਰ ਕੁਝ ਨਹੀਂ ਕਮਾਈ ਹੁੰਦੀ ਅਤ ਦੀਰਘ ਬਹੁਤ ਆਓ ਉਹਨਾਂ ਦੇ ਜਿਹੜੇ ਸਵਾਰਥ ਹੈ ਦੁਨੀਆ ਦਾ ਦੀਰਘ ਤੋਂ ਦੀਰਘ ਹੁੰਦੇ ਰਹਿੰਦੇ ਨੇ ਅਤ ਦੀਰਘ ਸਹਿਜ ਕਟਣ ਲੱਖ ਕੋਟ ਧਾਵਾਂ ਤ੍ਰਿਪਤਨ ਆਵੇ ਮਾਇਆ ਪਾਸੇ ਪਾਵਾਂ ਆਦਤ ਕਰਦੇ ਨੇ ਫਿਰ ਉਹ ਲਾਲਸਾ ਅੱਧੀ ਰਹਿੰਦੀ ਹੈ ਹਾਂਜੀ ਮਨ ਹੱਥ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲਏ ਮਿਲਾਏ ਮਨ ਹਟ ਕਰਕੇ ਜਿਹੜੇ ਕਰਮ ਕਮਾਉਂਦੇ ਨੇ ਨਾ ਧਰਮ ਦੇ ਹੀ ਚਾਹੇ ਕੰਮ ਨੇ ਉਹ ਉਹ ਫਿਰ ਜਨਮ ਦੇ ਮਰਦੇ ਹੀ ਰਹਿੰਦੇ ਨੇ ਮੁਕਤੀ ਨਹੀਂ ਮਿਲਦੀ ਉਹਨਾਂ ਨੂੰ ਗੁਰਮੁਖੀ ਜਨਮ ਸਫਲ ਹੈ ਗੁਰਮੁਖਤਾ ਜਨਮ ਸਫਲ ਹੁੰਦਾ ਜੋ ਸ਼ਬਦ ਵਿਚਾਰ ਕਰਦੇ ਨੇ ਹੁਕਮ ਚੱਲਦੇ ਨੇ ਪਾਣੇ ਚੱਲਦੇ ਨੇ ਜਿਸ ਨੂੰ ਆਪੇ ਲਏ ਮਿਲਾਓ ਉਹਦਾ ਜਨਮ ਜੀ ਜਿਹਨੂੰ ਆਪੇ ਮਿਲਾ ਲਵੇ ਹਾਂਜੀ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਜੇ ਨਦਰੀ ਕਿਰਪਾ ਕਰਨ ਵਾਲਾ ਪਰਮੇਸ਼ਰ ਕਿਰਪਾ ਕਰੇ ਤਾਂ ਨਾਮ ਧਨ ਪੱਲੇ ਪਾਏ ਫਿਰ ਨਾਮ ਧਨ ਪੱਲੇ ਪੈਂਦਾ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹਾਂਜੀ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਨਾਮ ਦੇ ਵਿੱਚ ਸਾਰੀਆਂ ਵਡਿਆਈਆਂ ਨੇ ਆ ਜਿੰਨੀਆਂ ਵਡਿਆਈਆਂ ਨੇ ਗੁਣ ਗਾਇਆ ਗੁਣ ਗਾਇਨ ਜਿੰਨਾ ਕੀਤਾ ਹੈ ਵਡਿਆਈ ਕੀਤੀ ਹੈ ਤੇ ਨਾਮ ਸੁਣਿਆ ਤਾਂ ਹੀ ਕੀਤੀ ਹੈ ਨਾਮ ਦੇ ਵਿੱਚ ਨਹੀਂ ਆਈ ਹੈ ਸਭ ਕੀ ਹਰ ਨਾਮ ਵਿੱਚ ਨਾਮ ਵਿੱਚ ਸਾਰੀਆਂ ਹੀ ਵਡਿਆਈਆਂ ਨੇ ਨਾਮ ਵੱਡੇ ਤੋਂ ਵੱਡਾ ਸਾਰੀਆਂ ਵਡਿਆਈਆਂ ਸਾਰੀਆਂ ਖੂਬੀਆਂ ਨਾਮ ਦੀਆਂ ਹੀ ਨੇ ਨਾਮ ਨਹੀਂ ਉਹ ਕਰਾਮਾਤ ਹੈ ਸਾਡੀ ਸ੍ਰਿਸ਼ਟੀ ਦੀ ਰਚਨਾ ਨਾਮ ਹੈ ਹਰਤਾ ਨਾਮ ਹੈ ਕਰਤਾ ਨਾਮ ਹੈ ਭਰਤਾ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਨਾਮ ਤੋਂ ਜੋ ਮੰਗੀ ਹੋਈ ਉਹੀ ਮਰ ਜਾਂਦਾ ਹੈ ਜੇ ਨਾਮ ਚਿਤ ਲਾਈਏ ਜੇ ਕੋਈ ਨਾਮ ਦੇ ਵਿੱਚ ਚਿਤ ਲਾ ਲਵੇ ਤਾਂ ਤੁਹਾਨੂੰ ਹਰ ਚੀਜ਼ ਮਿਲ ਸਕਦੀ ਹੈ ਜੋ ਮੰਗੇ ਉਹੀ ਮਰ ਜਾਂਦਾ ਹੈ ਹਾਂਜੀ ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਏ ਜਿਹੜੀ ਜੀ ਦੀ ਗੋਝ ਗੱਲ ਹੈ ਜੀ ਬਾਰੇ ਨਹੀਂ ਕੋਈ ਦੱਸ ਸਕਦਾ ਜੀ ਕੀ ਚੀਜ਼ ਹੈ ਜੀ ਬਾਰੇ ਨਹੀਂ ਗੱਲਾਂ ਕਿਤੇ ਆਈਆਂ ਗ੍ਰੰਥਾਂ ਵਿੱਚ ਜੀ ਦਾ ਗਿਆਨ ਨਹੀਂ ਹੈ ਆਤਮ ਗਿਆਨ ਨਹੀਂ ਹੈ ਗ੍ਰੰਥਾਂ ਵਿੱਚ ਇਹ ਜਿਹੜੀ ਗੋਝ ਗੱਲ ਹੈ ਲੁਕੀ ਹੋਈ ਗੱਲ ਹੈ ਲੁਕਿਆ ਭੇਡ ਹੈ ਜੀ ਬਾਰੇ ਉਹ ਕਰਦਾ ਫਿਰ ਜਿਹੜਾ ਨਾਮ ਨਾਲ ਜੁੜਦਾ ਜੀ ਬਾਰੇ ਦੱਸਦਾ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਸਤਿਗੁਰੂ ਪਾਸ ਸਤਿਗੁਰੂ ਤੇ ਕੋ ਪਰਮੇਸ਼ਰ ਕੋਲ ਹੈ ਜਿਹਦਾ ਉਹ ਉਹ ਤੋਂ ਲੈ ਕੇ ਹੀ ਕਰਦਾ ਹੈ ਗੱਲ ਅਸਲ ਦੇ ਵਿੱਚ ਨਾਲ ਤੋਂ ਹੀ ਲੈ ਕੇ ਕਰਦਾ ਹੈ ਗੋਜ ਦੀ ਗੱਲ ਹਾਂਜੀ ਜੋ ਸਤਿਗੁਰ ਹੈ ਉਹ ਸਤਿਗੁਰੂ ਤੋਂ ਇਹ ਗਿਆਨ ਲੈ ਕੇ ਜੀ ਦੀ ਗੋਜ ਗੱਲ ਦੁਨੀਆ ਨੂੰ ਦੱਸ ਰਿਹਾ ਹੈ ਜੀ ਦੱਸ ਸਕਦਾ ਦੱਸ ਸਕਦਾ ਦੱਸ ਰਿਹਾ ਸਕਦਾ ਠੀਕ ਹੈ ਜੀ ਤਾਂ ਸਰਬ ਸੁਖ ਪਾਈਏ ਤਾਂ ਸਰਬ ਸੁਖ ਪਾਈਏ ਫਿਰ ਸਰਬ ਸੁਖ ਮਿਲਦਾ ਉਹ ਸਰਬ ਸੁਖ ਤਾਂ ਮਿਲਦਾ ਜਦੋਂ ਗੋਜ ਗੱਲ ਲੈ ਕੇ ਸਮਝ ਕੇ ਦਾਹ ਦੱਸਦਾ ਗੁਰ ਪੂਰਾ ਹਰ ਉਪਦੇਸ਼ ਦੇ ਗੁਰ ਪੂਰਾ ਉਹ ਹੁੰਦਾ ਉਹ ਫਿਰ ਹਰ ਦਾ ਉਪਦੇਸ਼ ਦਿੰਦਾ ਹੈ ਹਰ ਬਾਰੇ ਉਪਦੇਸ਼ ਕਰਦਾ ਦੁਨੀਆ ਨੂੰ ਸਭ ਸੁਖ ਸਮਝਿਆ ਜਾਵੇ ਜਿਹੜਾ ਇਹ ਉਪਦੇਸ਼ ਹੈ ਇਹਦੇ ਚ ਹਰ ਪ੍ਰਕਾਰ ਦੀ ਦੁਨਿਆਵੀ ਭੁੱਖ ਲੈ ਜਾਂਦੀ ਹੈ ਤੇ ਆ ਜਾਂਦੀ ਹੈ ਮਨ ਦੁਨੀਆ ਦੀਆਂ ਜਿਹੜੀਆਂ ਨੇ ਮਾਇਆ ਦੀਆਂ ਭੁੱਖਾਂ ਹਰ ਪ੍ਰਕਾਰ ਦੀ ਤਿਆਗ ਦਿੰਦਾ ਲੋੜ ਨਹੀਂ ਤਿਆਗ ਦਾ ਭੁੱਖ ਤਿਆਗ ਦਿੰਦਾ ਠੀਕ ਹੈ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਜਿਹੜਾ ਪੂਰਬ ਦੇ ਵਿੱਚ ਪਹਿਲਾਂ ਭਗਤੀ ਤੋਂ ਪਹਿਲਾਂ ਹੀ ਮੈਂ ਮਨ ਚ ਚੱਲੇ ਬਈ ਮੈਂ ਇਹ ਤੱਕ ਪੜਨਾ ਗੁਣ ਕੌਣ ਤੱਕ ਪੜਨਾ ਇੱਕ ਹੋ ਕੇ ਉਪਜਣ ਤੱਕ ਮੈਂ ਪਹੁੰਚਣਾ ਉਹੀ ਹਰ ਗੁਣ ਤੱਕ ਪਹੁੰਚਿਆ ਨਹੀਂ ਤਾਂ ਰਾਜੇ ਰਹਿ ਜਾਂਦੇ ਨੇ ਲੋਕ ਜਿੰਨੀ ਇੱਛਾ ਹੁੰਦੀ ਹੈ ਉਹਨੇ ਪ੍ਰਾਪਤ ਕਰਕੇ ਗਾਂ ਫਿਰ ਤੁਰਦੇ ਨਹੀਂ ਹਨ ਉਹ ਥੋੜੀ ਬਹੁਤੀ ਬਾਣੀ ਸੁਣ ਕੇ ਮੰਨ ਕੇ ਜਾਣ ਲੈ ਕੇ ਫਿਰ ਹਟ ਜਾਂਦੇ ਨੇ ਗਾਹ ਨਹੀਂ ਤੁਰਦੇ ਜੇ ਪੂਰਾ ਉਹਨਾਂ ਦਾ ਬੰਨਿਆ ਹੋਵੇ ਅੰਦਰ ਲਿਖਿਆ ਹੋਵੇ ਪਹਿਲਾਂ ਤੇ ਫਿਰ ਉਹ ਤੋਂ ਤੱਕ ਪਹੁੰਚਣੇ ਵਰਨਾ ਹਰ ਕੋਈ ਨਹੀਂ ਪਹੁੰਚਦਾ ਤੋਂ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ